ਸੁਦਾਮਾ ਵਾਰਤਾ ਕਥਨੰ ਸਵਈਆ ਏਕ ਬਦੂਜਤ ਬ੍ਰਾਹਮਣ ਥੋ ਤੇ ਯਾ ਜਗ ਬੀਜ ਬਡੋ ਦੁਖ ਪਾਇਓ ਦੁਖਤ ਤਵੈ ਇਕ ਦਿਵਸ ਕਹਿਓ ਤੇ ਮਿੱਤਰ ਹੈ ਮੋ ਪ੍ਰਭ ਕੋ ਜਗ ਰਾਇਓ ਤਾਕੀ ਤ੍ਰਿਆ ਕਹਿਓ ਜਾਓ ਤਹਾ ਸੁਨਮਾਨਤ ਪਇਓ ਤੇ ਮੂਡ ਮੁਡਾਇਓ ਤੰਦਲ ਦੈਦ ਜੇਦਾਰ ਦੀ ਹਾਥ ਸੋ ਦਵਾਰਵਤੀ ਹੂ ਕੀ ਓਰ ਸਿਧਾਇਓ ਦਿਜ ਬਾਜ ਹਉ ਸਿਆਮ ਸਦੀਪਨ ਕੇ ਗ੍ਰਹਿ ਬੀਜ ਪੜੇ ਹਿਤ ਹੈ ਆਥੀ ਕਰ ਹਉ ਚਿਤ ਮੈਂ ਤਰ ਸਿਆਮ ਰਿਓ ਰਹਿ ਹਵੈ ਹੈ ਸੋ ਸਿਆਮ ਮੈਂ ਮੋ ਚਿਤ ਮੈਂ ਧਰਮ ਤੈ ਧਨ ਪਾਏ ਕਨੋ ਕਰਮੈ ਕਛ ਦੀਨਨ ਦੇਤਨ ਨੈਕ ਕਿਰਪਾ ਕਰ ਈਸ ਲਹਿ ਕਿਦੋ ਮੋਹ ਨਿਹਾਰ ਕੈ ਕੈਸੀ ਕਿਰਪਾ ਕਰ ਹੈ ਹਮ ਪੈ ਹਰ ਮਾਰਗ ਨਾ ਕੈ ਬਿਪਰ ਜਵੈ ਗ੍ਰਹਿ ਸ੍ਰੀ ਜਦ ਵੀਰ ਕੇ ਪੀਤਰ ਆਇਓ ਸ੍ਰੀ ਬ੍ਰਿਜਨਾਥ ਨਿਹਾਰ ਤੁਤਾਹੇ ਸੋ ਬਿਪਰ ਸੁਦਾਮਾ ਇਹ ਠਹਰਾਇਓ ਆਸਨ ਤੇ ਉਠਿਆ ਤਰ ਹੋਇ ਅਤ ਪ੍ਰੀਤ ਬੜਾਇ ਕੈ ਲੈਵੇ ਕੋ ਧਾਇਓ ਪਾਏ ਪਰਿਓ ਤੇ ਕੋ ਹਰ ਜੀ ਫਿਰ ਸਿਆਮ ਭਨੈ ਉਠ ਕੰਠ ਲਗਾਇਓ ਲੈ ਤੇ ਮੰਦਰ ਮਾਹ ਗਇਓ ਤੇ ਕੋ ਅਤ ਹੀ ਕਰ ਆਦਰ ਕੀਨੋ ਬਾਰ ਮੰਗਾਏ ਤਹੀ ਦਿਜ ਕੇ ਦੋ ਪਾਇਨ ਤਵੈ ਚਰਨਾ ਅੰਮ੍ਰਿਤ ਲੀਨੋ ਚੌਪਰੀ ਤੇ ਤਿਹ ਠਾਂ ਹਰਜੂ ਸੁਭ ਕੰਚਨ ਕੋ ਪੁਨ ਮੰਦਰ ਕੀਨੋ ਤਉ ਨਾ ਸਕਿਓ ਸੋ ਵਿਦਾ ਕਰ ਬਿਪੈ ਸਿਆਮ ਭਨੈ ਤਿਹ ਰੰਚ ਨ ਦੀਨੋ ਦੋਹਰਾ ਜਬ ਦਿਜ ਕੇ ਗ੍ਰਹਿ ਪੜਤ ਤਬ ਮੋਸੋਂ ਤੋ ਗਰੋ ਅਬ ਲਾਲਚ ਬਸ ਹਾਰ ਪੈ ਕਛੂ ਨਾ ਦੀਨੋ ਮੋਹ ਕਬਿਓ ਬਾਜ ਸਵਈਆ ਜੋ ਬ੍ਰਿਜਨਾਥ ਕੀ ਸੇਵ ਕਰੈ ਪੁਨ ਪਾਵਤ ਹੈ ਬਹੁਤ ਧਨ ਸੋਊ ਲੋਕ ਕਹਾਤੇ ਪੇਧਾ ਪਾਵਤ ਆਪਣੀ ਜਾਣਤ ਹੈ ਪੁਨਿਓ ਸਾਧਨ ਕੇ ਵਰਤਾ ਹਰਤਾ ਦੁਖ ਬੈਰਨ ਕੇ ਸੋ ਬੜੇ ਘਰ ਖੋਉ ਦੀਨਨ ਕੇ ਜਗਪਾਲ ਬੇਕਾਜ ਗਰੀਬ ਨਿਵਾਜ ਨਾ ਦੂਸਰ ਕੋ ਸੋਈਆ ਸੋ ਸਿਸ ਪਾਲ ਹਨੋ ਛਿਨ ਮੈਂ ਜੇ ਸੋ ਕੋ ਔਰ ਨਾ ਮਾਨ ਧਰੈ ਔਰ ਦੰਤ ਬਕਤਰ ਹਨਿਓ ਜਮ ਲੋਕ ਤੇ ਜੋ ਕਬ ਹੂੰ ਨਰਤੀ ਕੋ ਡਰੈ ਰਿਸ ਸਾਤ ਭਮਾਸਰ ਜੀਤ ਲਇਓ ਜੋ ਇੰਦਰ ਸੇ ਵੀਰ ਨ ਸੰਗ ਅਰੈ ਅਬ ਕੰਚਨ ਧਾਮ ਕੀਓ ਤਿਜ ਕੋ ਮ੍ਰਿਜਨਾਥ ਬਿਨਾ ਐਸੀ ਕੌਣ ਕਰੈ ਜਾ ਮਦ ਕੀਟਬ ਕੋ ਬਦ ਕੈ ਭੂ ਇੰਦਰ ਦਈ ਕਰ ਕੈ ਕਰੁਨਾਈ ਔਰ ਜਿਤੀ ਏ ਸਾਮੈ ਸਤਰਨ ਸੈਨ ਗਈ ਸਭ ਯਾਹ ਖਪਾਈ ਜਾਇ ਭੀਸ਼ਣ ਰਾਜ ਦਇਓ ਅਰ ਰਾਵਣ ਮਾਰ ਕੈ ਲੰਕ ਲੁਟਾਈ ਕੰਚਨ ਕੋ ਤੇ ਧਾਮ ਦਇਓ ਕਬ ਸ਼ਾਮ ਕਹੈ ਕਹਿ ਕੌਣ ਬਡਾਈ ਬਿਸ਼ਨ ਪਤ ਨਾਸਰੀ ਜੇ ਮਿਲ ਰਾਖੇ ਨੈਣ ਬਨਾਏ ਅੰਜਨ ਰੇਖ ਸ਼ਾਮ ਪਰ ਅਟਕਤ ਸੁੰਦਰ ਫਾਂ ਚੜਾਏ ਮ੍ਰਿਗ ਮਨ ਹੀਰ ਜਿਨੈ ਨਰ ਨਾਰਨ ਰਹਾ ਸਦਾ ਉਰਝਾਏ ਤਿਨ ਕੇ ਉਪਰ ਆਪਣੀ ਰੁਚ ਸਿਉ ਰੀ ਸ਼ਾਮ ਬਲ ਜਾਏ ਹਰ ਕੇ ਨੈਣਾ ਜਲ ਜਠਏ ਦਿਪਤ ਜੋ ਦਿਨ ਮਨ ਦੁਤ ਮੁਖ ਤੇ ਕਭੂ ਨਾ ਮੁਦਤ ਭਏ ਤਿਨ ਕੋ ਦੇਖ ਜਨਨ ਦ੍ਰਿਗ ਪੁਤਰੀ ਲਗੀ ਸੋ ਭਾਵ ਪਏ ਜਨ ਪ੍ਰਾਗ ਕਮਲਨ ਕੀ ਉਪਰ ਭ੍ਰਮਰ ਕੋਟ ਪਰਮੈ ਇਤ ਸ੍ਰੀ ਦਸਮ ਸਕੰਦ ਪੁਰਾਣੇ ਵਿਚਿਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਦੇ ਸੁਦਾਮਾ ਕੋ ਧਾਰਦ ਦੂਰ ਕਰਤ ਕੰਚਨ ਧਾਮ ਕਰ ਦੇਤ ਭਏ